ਇੱਕ ਵਿਚਾਰ ਹੋਰ ਜਿਹੜਾ ਮੈਂ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਹੈ ਮੈਂ ਪੜ੍ਹ ਕੇ ਸੁਣਾਇਆ ਹੈ ਸ੍ਰੀ ਰਾਗ ਵਿੱਚੋਂ ਉਸ ਸ਼ਬਦ ਵੱਲ ਵਧਣ ਤੋਂ ਪਹਿਲਾਂ ਇੱਕ ਵਿਚਾਰ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਾਂ ਪਾਈ ਲੈਣਾ ਪਹਿਲੇ ਜਨਮ ਕਰਕੇ ਜਵਾਲਾ ਦੇਵੀ ਦੇ ਦਰਸ਼ਨ ਜਾ ਰਹੇ ਨੇ ਦੇਖੋ ਫਿਜ਼ੀਕਲੀ ਤੌਰ ਤੇ ਸਾਡਾ ਜਨਮ ਇੱਕੋ ਵਾਰੀ ਆਤਮਿਕ ਜੀਵਨ ਦੇ ਉੱਤੇ ਵੀ ਸਾਡਾ ਜਨਮ ਹੋਣਾ ਫਿਜ਼ੀਕਲੀ ਤੌਰ ਤੇ ਜਨਮ ਹੋਣਾ ਮਾਂ ਦੀ ਕੁੱਖ ਤੋਂ ਆਤਮਾ ਦੇ ਤਲ ਦੇ ਉੱਤੇ ਜਨਮ ਹੋਣਾ ਹੈ ਗੁਰੂ ਦੀ ਬੋਲ ਵਿੱਚੋਂ ਵਾਕ ਰੱਖੋ ਸਾਧ ਸੰਗ ਭਇਓ ਜਨਮ ਪ੍ਰਾਪਤ ਸਾਧ ਸੰਗ ਭਇਓ ਜਨਮ ਪ੍ਰਾਪਤ ਕਾ ਸੇਵਾ ਭਜ ਹਰ ਹਰ ਗੁਰਮੁਖ ਸੰਗਤ ਵਿੱਚ ਇੱਕ ਨਵਾਂ ਜਨਮ ਹੋਣਾ ਹੈ ਸਤਿਗੁਰ ਦੇ ਜਨਮ ਹੈ ਗਵਨ ਮਿਟਾਇਆ ਸਿੱਖ ਨੇ ਅਰਦਾਸ ਕਰ ਦਿੱਤੀ ਸਰਬ ਸੱਚੇ ਪਾਤਸ਼ਾਹ ਚਰਨਾਂ ਵਿੱਚ ਨਿਵਾਸ ਦੇ ਇਹ ਜੁਨਾ ਕਨਸੈਪਟ ਹੀ ਕੋਈ ਨਹੀਂ ਰਹਿ ਗਿਆ ਅਰਦਾਸ ਕੀਤੀ ਹੈ ਗੁਰੂ ਦੇ ਅੱਗੇ ਅਰਦਾਸ ਕੀਤੀ ਹੈ ਇਹ ਗਹਿਰਾ ਕਨਸੈਪਟ ਹੈ ਇਹਦੇ ਵਾਸਤੇ ਸਮਾਂ ਚਾਹੀਦਾ ਇੱਕ ਚੈਪਟਰ ਇੱਕ ਸਬਜੈਕਟ ਜਿਹੜਾ ਹੈ ਉਹ ਸਮਾਂ ਮੰਗਦਾ ਹੈ ਪਰ ਸਾਡਾ ਦੁਖਾਂਤ ਕੀ ਹੈ ਕਿ ਅਸੀਂ ਲੰਬੇ ਸਮੇਂ ਤੋਂ ਘਰਾਂ ਵਿੱਚ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ ਜਾਂ ਗੁਰਪੁਰਬ ਮਨਾਉਂਦੇ ਹਾਂ 15 ਤੋਂ ਲੈ ਕੇ 20 ਤੱਕ ਸਾਧੀਆਂ ਨੇ ਜਿਹੜੀਆਂ ਤੁਹਾਨੂੰ ਲਗਾਤਾਰ ਸੁਣਾਈਆਂ ਜਾ ਰਹੀਆਂ ਨੇ 15 ਤੋਂ 20 ਤੱਕ ਸ਼ਬਦ ਨੇ ਜਿਹੜੇ ਤੁਹਾਨੂੰ ਬਾਰ-ਬਾਰ ਸੁਣਾਏ ਜਾ ਰਹੇ ਨੇ 5894 ਸ਼ਬਦ ਆ ਅਸੀਂ ਖੋਲ ਕਰੀ ਦੇਖੀ ਜੀ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਆਉਣਾ ਹੈ ਰਾਗੀ ਸਿੰਘ ਮੰਗਾਏ ਨੇ ਪੈਸੇ ਦਿੱਤੇ ਨੇ ਸ਼ਬਦ ਪੜਿਆ ਸਤਗੁਰੂ ਨਾਨਕ ਪਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਉਦੋਂ ਬਾਅਦ ਇਸ ਦੀ ਦੀ ਵਾਰੀ ਆਈ ਹੈ ਸ਼ਬਦ ਪੜਿਆ ਸਤਗੁਰੂ ਨਾਨਕ ਪਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਉਦੋਂ ਬਾਅਦ ਬੱਚਿਆਂ ਨੂੰ ਸਮਾਂ ਦਿੱਤਾ ਬੱਚਿਆਂ ਨੇ ਸ਼ਬਦ ਤਿਆਰ ਕੀਤਾ ਸਤਗੁਰੂ ਨਾਨਕ ਪਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਗੁਰਪੁਰਬ ਮਨਾਇਆ ਗਿਆ ਸਾਡਾ ਇੱਕੋ ਸ਼ਬਦ ਆਸਾ ਕੀ ਵਾਰ ਪੜ ਕੇ ਦੇਖੋ 947 ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਗੁਰਪੁਰਬ ਤੇ ਕਿਸੇ ਲੜੀ ਚਲਾਈ ਹੈ ਕਿ ਆਸਾ ਕੀ ਵਾਰ ਦਾ ਅਸੀਂ ਸ਼ਬਦ ਵਿਚਾਰ ਹੀ ਕਰ ਲਈ ਆਪਾਂ ਕਦੇ ਨਹੀਂ 15 ਵੀ ਸਾਖੀਆਂ ਨੇ ਜਿਹੜੀਆਂ ਭਾਵਾਤਮਕ ਸੁਣਾ ਕੇ ਤੁਹਾਨੂੰ ਪੁੱਤਰਾਂ ਦੀ ਲੋੜ ਤੇ ਜ਼ੋਰ ਦੇ ਕੇ ਡੇੜਾ ਪਾਰ ਕਰ ਦਿੱਤਾ ਬਸ ਇਹ ਚਾਰ ਪੰਜ ਸਾਖੀਆਂ ਨੇ ਜਿਸ ਧੀ ਦੇ ਘਰ ਬੱਚਾ ਨਹੀਂ ਹੋਇਆ ਉਹ ਵੀ ਸਾਨੂੰ ਪੈਸੇ ਦੇ ਰਹੀ ਹੈ ਜਿਹਦੇ ਘਰ ਬੱਚਾ ਹੋ ਗਿਆ ਖੁਸ਼ੀ ਨਾਲ ਦੇ ਰਹੀ ਹੈ ਜਿਹਦੇ ਘਰ ਧੀਆਂ ਨੇ ਉਹ ਵੀ ਚਲੀ ਸਾਨੂੰ ਪੈਸੇ ਦੇ ਰਹੀ ਹੈ ਬੱਚਾ ਹੋ ਜਾਵੇ ਤੇ ਜਿਹਦੇ ਕੋਲ ਹੈਗੇ ਉਹ ਵੀ ਦੇ ਰਿਹਾ ਸਾਡੇ ਦੋਵੇਂ ਹੱਥੀ ਲੱਗੂਗੀ ਗੁਰੂ ਸਾਹਿਬ ਦਾ ਸਾਨੂੰ ਉਪਦੇਸ਼ ਕੀ ਹੈ ਇੱਕ ਸ਼ਬਦ ਦੀ ਵਿਚਾਰ ਕਰੀਏ ਹੁਣ ਸਮਾਂ ਚਾਹੀਦਾ ਹੈ ਇਸ ਵਾਸਤੇ ਭਾਈ ਲੈਣਾ ਸਾਹਿਬ ਦਾ ਜਿਸ ਪਿੱਛੇ ਜਨਮ ਨਾ ਘੇਟੇ ਆ ਜਨਮ ਕਰਕੇ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਖਿਆਲ ਕਰਿਆ ਜੇ ਬੜਾ ਗਹਿਰਾ ਵਿਚਾਰ ਹੈ ਗੁਰੂ ਅੰਗਦ ਪਾਤਸ਼ਾਹ ਪਾਈ ਲੈਣਾ ਜੀ ਗੁਰੂ ਕਦੋਂ ਬਣੇ ਨੇ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਗੁਰਿਆਈ ਦੇ ਦਿੱਤੀ ਗੁਰਿਆਈ ਦੇ ਦਿੱਤੀ ਸਿੱਧਾਂ ਨੇ ਪੁੱਛਿਆ ਨਾਨਕ ਸਾਰੀ ਦੁਨੀਆ ਤੇ ਚਰਨਾਂ ਵਿੱਚ ਝੁਕੀ ਹੈ ਤੁਸੀਂ ਕਿਸੇ ਨੂੰ ਮੱਥਾ ਟੇਕੋ ਕਹਿੰਦੇ ਸਮਾਂ ਭਾਈ ਨੈਣ ਨੂੰ ਆਪਣੇ ਥਾਂ ਦੇ ਬਿਠਾ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਤਾਂ ਭਾਈ ਲੈਣਿਆ ਤੂੰ ਜੋਤ ਨੂੰ ਸਮਝ ਲਿਆ ਹੈ ਸਮਝਿਆ ਕਿਵੇਂ ਆ ਭਾਈ ਲੈਣਾ ਘੋੜੇ ਦੇ ਅਸਵਾਰ ਹੱਥਾਂ ਹੀ ਖੜਤਾਲਾਂ ਨੇ ਪੈਰਾਂ ਵਿੱਚ ਘੁੰਗਰੂ ਆ ਜਵਾਲਾ ਦੇਵੀ ਦੇ ਦਿਦਾਰ ਕਰਨ ਵਾਸਤੇ ਜਾ ਰਹੇ ਨੇ ਭਾਈ ਜੋਤ ਕੋਲੋਂ ਬਾਣੀ ਸੁਣੀ ਆ ਆਸਾ ਕੀ ਵਾਰ ਸੁਣੀ ਆ ਪੌੜੀ ਸੁਣੀ ਆ ਮਨ ਵਿੱਚ ਇੱਕ ਤਾਂ ਵੀ ਜਾਗੀ ਇੱਕ ਸ਼ਬਦ ਸੁਣਿਆ ਹੈ ਮਨ ਵਿੱਚ ਤਾਂ ਵੀ ਜਾਗੀ ਹੈ ਗੁਰੂ ਨੂੰ ਮਿਲਣ ਦੀ ਘੋੜੇ ਦੇ ਅਸਵਾਰ ਹੈ ਪਾਈ ਲੈਣਾ ਜੀ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦਗ ਦਗ ਕਰਦਾ ਚਿਹਰਾ 62 ਸਾਲ ਦੀ ਉਮਰ ਦੇ ਲਗਭਗ ਪਾਈ ਲੈਣਾ ਪੁੱਛਦਾ ਪਾਉ ਜੀ ਨਾਨਕ ਕਬੇ ਦਾ ਘਰ ਕਿਹੜਾ ਹੈ ਨਾ ਜਾਣਨਾ ਬਹੁਤ ਵੱਡੀ ਦੂਰੀ ਹੈ ਗੁਰੂ ਨੂੰ ਅਸੀਂ ਨਹੀਂ ਜਾਣਦੇ ਬਹੁਤ ਵੱਡੀ ਦੂਰੀ ਹੈ ਪਾਈ ਨਾ ਗੁਰੂ ਨਾਨਕ ਪਾਤਸ਼ਾਹ ਨਹੀਂ ਜਾਣਦਾ ਬਹੁਤ ਵੱਡੀ ਦੂਰੀ ਹੈ ਗੁਰੂ ਸਾਹਿਬ ਮੁਸਕਰਾਏ ਉੱਪਰ ਦੇਖਿਆ ਕਹਿੰਦੇ ਕਿੰਨੂੰ ਨੇ ਕਹਿੰਦੇ ਨਾਨਕ ਤਵੇ ਨੂੰ ਕਹਿੰਦੇ ਗੱਲ ਕਰਾਂ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਹਿੰਦੇ ਕਰੋ ਕਹਿੰਦੇ ਆਉਂ ਕਰ ਵੀ ਘੋੜੇ ਦੀਆਂ ਵਾਗਾਂ ਫਿਰ ਮੈਨੂੰ ਫੜਾ ਕਿਉਂਕਿ ਘੋੜਾ ਤੇਰਾ ਕਿਤੇ ਅਥਰਾ ਨਾ ਹੋ ਜਾਏ ਭਾਈ ਨੈਣਾ ਜੀ ਕਹਿਣ ਲੱਗੇ ਫੜ ਲਓ ਕੈਸਾ ਨਜ਼ਾਰਾ ਹੋਏਗਾ ਕਰਤਾਰਪੁਰ ਡੇਰਾ ਬਾਬਾ ਨਾਨਕ ਦੇ ਕੋਲੇ ਧਰਤੀ ਦੇ ਕੈਸਾ ਨਜ਼ਾਰਾ ਹੋਏਗਾ ਗੁਰੂ ਨਾਨਕ ਪਾਤਸ਼ਾਹ ਘੋੜੇ ਦੀਆਂ ਬਾਗਾਂ ਫੜੀ ਆ ਰਹੇ ਨੇ ਅਸਵਾਰ ਕੌਣ ਹੈ ਭਾਈ ਲੈਣ ਸਾਲ ਪਹੁੰਚੇ ਪੁਰਖਾ ਗੁਰਸਾ ਪੁਰਖਾ ਕਰਕੇ ਬਣਾਉਂਦੇ ਸੀ ਪੁਰਖਾ ਘੋੜੇ ਨੂੰ ਕਿੱਲੇ ਨਾਲ ਦੇ ਅੰਦਰ ਆਇਆ ਜਿਹਨੂੰ ਮਿਲਣਾ ਹੀ ਬੈਠੇ ਹੋਣਗੇ ਪਾਈਲਾਂ ਨਾਲ ਘੋੜੇ ਤੋਂ ਉਤਰੇ ਨੇ ਖਰਤਾਲਾਂ ਰੱਖੀਆਂ ਕੁੰਗੂ ਖੋਲੇ ਹੱਥ ਨੂੰ ਧੋਤਾ ਧਰਮ ਸਾਜ ਗਏ ਨੇ ਹੁਣ ਜ਼ਰਾ ਕਿ ਨਜ਼ਾਰਾ ਅੱਖਾਂ ਸਾਹਮਣੇ ਲਿਆਓ ਅੰਦਰ ਜਾ ਕੇ ਕੀ ਦੇਖਦੇ ਨੇ ਇਹ ਤਾਂ ਉਹੀ ਮਹਾਪੁਰਸ਼ ਨੇ ਜਿਨ੍ਹਾਂ ਨੂੰ ਮੈਂ ਮਿਲਣ ਵਾਸਤੇ ਆਇਆ ਆ ਮਨ ਵਿੱਚ ਵਿਰਾਗ ਆ ਗਿਆ ਕਿ ਰੋਗ ਭਰਿਆ ਗਿਆ ਲੈਣਿਆ ਬੜਾ ਤੂੰ ਧੱਕਾ ਕੀਤਾ ਆ ਜਿਹਨੂੰ ਮਿਲਣ ਵਾਸਤੇ ਆ ਘੋੜੇ ਦੀਆਂ ਬਾਗਾਂ ਫੜੀ ਆ ਰਿਹਾ ਤੇ ਤੂੰ ਘੋੜੇ ਚੜ ਗਿਆ ਕਹਿਦਾ ਹੈ ਕਦੇ ਗੋ ਕਰਕੇ ਦੇਖਦਾ ਵੀ ਉਹੋ ਹੀ ਨੇ ਜਿਹੜੇ ਮੈਨੂੰ ਪਕੜ ਗਏ ਜਿਹੜੇ ਮੇਰੇ ਦੀਆਂ ਵਾਗਾ ਫੜ ਕੇ ਲਿਆਏ ਨੇ ਮੱਥਾ ਟੇਕ ਕੇ ਉਸ ਵਿਰਾਗ ਵਿੱਚ ਭਰ ਗਿਆ ਕਹਿਣ ਲੱਗਿਆ ਹਜ਼ੂਰ ਮੇਰੇ ਕੋਲ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਭੁੱਲ ਹੋ ਗਈ ਮੈਂ ਦੇਵੀ ਦੇ ਦੀਦਾਰ ਕਰਦਾ ਹਾਂ ਮਨ ਅੰਦਰ ਧਰਮ ਦਾ ਬਹੁਤ ਵੱਡਾ ਹੰਕਾਰ ਪਾਇਆ ਹੋਇਆ ਸੀ ਕਿ ਮੈਂ ਜਥੇਦਾਰ ਹਾਂ ਤੇ ਮੈਂ ਜਥਾ ਲੈ ਕੇ ਜਾ ਰਿਹਾ ਹਾਂ ਮੈਂ ਸੰਗ ਦਾ ਆਗੂ ਹਾਂ ਇਤਨਾ ਹੰਕਾਰ ਕਿ ਮੈਂ ਘੋੜੇ ਤੋਂ ਉਤਰਿਆ ਵੀ ਨਹੀਂ ਸਾਹਿਬਾਂ ਨੇ ਗੱਲ ਕੀਤੀ ਹੋ ਕਹਿਣ ਲੱਗੇ ਲੈਣਿਆ ਤੂੰ ਮੈਨੂੰ ਘੋੜੇ ਦੀਆਂ ਵਾਗਾਂ ਬਣਾਈਆਂ ਨੇ ਕਹਿੰਦੇ ਹਾਂਜੀ ਉਹ ਤੇ ਗਲਤੀ ਹੋਈ ਹੈ ਕਹਿੰਦੇ ਆਉਂ ਕਣ ਜਿਵੇਂ ਘੋੜੇ ਦੀਆਂ ਆਵਾਗਾਂ ਬਣਾਈਆਂ ਐਵੇਂ ਮੈਨੂੰ ਮਨ ਦੀਆਂ ਆਵਾਗਾਂ ਵੀ ਬਣਾ ਦੇ ਮਨ ਦੀਆਂ ਆਵਾਗਾਂ ਵੀ ਪੜਿਆ ਜੀ ਵਾਕ ਮਨ ਵੇਚਿਆ ਸਤਗੁਰ ਕਾ ਅੱਗੇ ਪੜੋ ਤੇ ਸੇਵਕ ਕੈ ਬਸ ਮਨ ਰੱਖਣਾ ਹੀ ਔਖਾ ਗੁਰੂ ਅਗੇ ਤਨ ਵੀ ਰੱਖਦੇ ਨੇ ਧਨ ਵੀ ਰੱਖਦੇ ਨੇ ਮਨ ਨਹੀਂ ਰੱਖਦੇ ਜਿਹਦੇ ਮਨ ਰੱਖ ਦਿੱਤਾ ਹਉਮੈ ਖਤਮ ਹੈ ਵੀ ਭਾਈ ਸਾਹਿਬ ਜੀ ਅਮਰ ਦਾ ਵਰਤਾ ਕਦੋਂ ਤਿਆਰ ਹੋਣਾ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਤੋਂ ਨਿਰਦੇਸ਼ ਠੀਕ ਮਿਲ ਜਾਂਦਾ ਪੁੱਛਾਂਗੇ ਝਗੜੇ ਖਤਮ ਹੋ ਜਾਣਗੇ ਜਿਹਦੇ ਮਨ ਨੂੰ ਕੋਲ ਰੱਖ ਦਿਆਂਗੇ ਹਉਮੈ ਨਹੀਂ ਆਏਗੀ ਤੇ ਭਾਈ ਲੈਣੇ ਨੇ ਕਹਿਣ ਲੱਗਾ ਜੀ ਫਿਰ ਮੈਨੂੰ ਆਗਿਆ ਉਹ ਮੈਂ ਮਨ ਰੱਖਣ ਵਾਸਤੇ ਘਰ ਜਾ ਰਿਹਾ ਉਹਨਾਂ ਕਹਿੰਦੇ ਜਾਇਆ ਪਾਇਲਣ ਘਰ ਆਏ ਕਰੋ ਲਿਆ ਕੀ ਹੈ ਲੂਣ ਦੀ ਬੋਰੀ ਲੂਣ ਦੀ ਪੰਡ ਇਹ ਕੀ ਲਈ ਹੈ ਚਟਾਈ ਦੋ ਚੀਜ਼ਾਂ ਨਹੀਂ ਲੂਣ ਦੀ ਪੰਡ ਚਟਾਈ ਕਰਤਾਰਪੁਰ ਪਹੁੰਚਿਆ ਕਿਸੇ ਸਿੱਖ ਨੇ ਸਵਾਲ ਕੀਤਾ ਲੈਣਿਆ ਲੂਣ ਲੈ ਕੇ ਤੇਰੀ ਦੁਕਾਨ ਬੜੀ ਵਧੀਆ ਚੱਲਦੀ ਮਹਿੰਗੀ ਚੀਜ਼ ਲੈ ਕੇ ਆਉਂਦੋ ਆ ਚਟਾਈਆਂ ਇੱਥੇ ਹੋਰ ਬਥੇਰੀਆਂ ਤੂੰ ਕਰ ਵਾਸਤੇ ਲੈ ਗਿਆ ਇਹ ਪ੍ਰਤੀਕ ਹੈ ਗਹਿਰਾ ਰਾਜ਼ ਹੈ ਪਾਈ ਰਾਣਾ ਕਹਿੰਦਾ ਵੀ ਇਹ ਦੱਸੋ ਲੂਣ ਨੂੰ ਪਾਣੀ ਵਿੱਚ ਪਾ ਲਿਓ ਲੂਣ ਦੀ ਹੋਂਦ ਰਹਿੰਦੀ ਆ ਕਹਿੰਦੇ ਨਹੀਂ ਲੂਣ ਖਤਮ ਹੋ ਜਾਂਦਾ ਕਹਿੰਦੇ ਮੈਂ ਬਾਬੇ ਨਾਨਕ ਦੇ ਵਿੱਚ ਖਤਮ ਹੋਣ ਲਈ ਆਇਆ ਮੈਂ ਬਾਬੇ ਨਾਨਕ ਦੇ ਵਿੱਚ ਖਤਮ ਹੋਣ ਲਈ ਆਇਆ ਲੂਣ ਬਣ ਕੇ ਆਇਆ ਬਾਬਾ ਨਾਨਕ ਇੱਕ ਸਮੁੰਦਰ ਹੈ ਪਾਣੀ ਹੈ ਵਿਸ਼ਾਲ ਹੈ ਮਹਿਲੂਮ ਹੈ ਬਾਬੇ ਨਾਨਕ ਦੇ ਵਿੱਚ ਖਤਮ ਹੋਣ ਲਈ ਆਏ ਚਟਾਈ ਕਹਿੰਦੇ ਚਟਾਈ ਦੇ ਅਮੀਰ ਦਾ ਗਰੀਬ ਦਾ ਚਟਾਈ ਨੇ ਕਦੀ ਬੋਲਿਆ ਨਹੀਂ ਮੈਂ ਬਾਬੇ ਨਾਨਕ ਦੇ ਚਟਾਈ ਵਾਂਗੂ ਵਿਛੜ ਨਹੀਂ ਆਇਆ ਵਿਸ਼ਿਆ ਰੋ ਵਿਸ਼ਿਆ ਰੋ ਵਾਂਗ ਗਲੀਚੇ ਵਿਸ਼ਿਆ ਰੋ ਭਾਈ ਵੀਰ ਸਿੰਘ ਜੀ ਸਿੱਖਾਂ ਦੇ ਗੁਰਦੁਆਰੇ ਆਉਣਾ ਹੀ ਭਾਈ ਨਹਿਣੇ ਵਾਂਗੂ ਮਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਲੋਰ ਬਣ ਕੇ ਗੁਰਦੁਆਰੇ ਆ ਗੁਰੂ ਨਾਨਕ ਦੇ ਵਿੱਚ ਖਤਮ ਹੋ ਬਾਣੀ ਵਿੱਚ ਖਤਮ ਹੋ ਆਪਾਂ ਖਤਮ ਕਿਉਂ ਨਹੀਂ ਹੋਏ ਇਹ ਹੁਣ ਗੁਰੂ ਨਾਨਕ ਪਾਤਸ਼ਾਹ ਤੋਂ ਆਪਾਂ ਪੁੱਛਦੇ ਆ ਇਹ ਗੁਰੂ ਨਾਨਕ ਪਾਤਸ਼ਾਹ ਸਾਡੇ ਸਮਾਜ ਦੀਆਂ ਸਾਡੇ ਪਰਿਵਾਰ ਦੀਆਂ ਸਾਡੇ ਜੀਵਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਨੂੰ ਥੋੜਾ ਜਿਹਾ ਯਾਦ ਕਰਾ ਦਿਓ ਕਿਉਂਕਿ ਅਸੀਂ ਭੁੱਲ ਜਾਂਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਵਿੱਚੋਂ ਲਿਆ ਇਸ ਦੀਆਂ ਰਹਾਉ ਦੀਆਂ ਟੋਕਾਂ ਨੇ ਮੈਂ ਪਤ ਕੀ ਪੰਧ ਨਾ ਕਰਣੀ ਕੀ ਕਾਰ ਪਤ ਮੈਨੇ ਪਤੀ ਪੰਧ ਮੈਨੇ ਨਸੀਹਤ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਮੈਂ ਆਪਣੇ ਪਤੀ ਦੀ ਆਪਣੇ ਗੁਰੂ ਦੀ ਨਸੀਹਤ ਨੂੰ ਕਦੀ ਲਿਆ ਨਹੀਂ ਮੈਂ ਪਤ ਕੀ ਪੰਧ ਪਤ ਕੀ ਪੰਧ ਮੈਂ ਆਪਣੇ ਮਾਰਗ ਦੇ ਉਪਦੇਸ਼ ਨੂੰ ਲਿਆ ਨਹੀਂ ਨਸੀਹਤ ਨੂੰ ਲਿਆ ਨਹੀਂ ਰਿਜ਼ਲਟ ਕੀ ਹੋਇਆ ਨਾ ਕਰਣੀ ਕੀ ਕਾਰ ਇਸ ਲਈ ਮੇਰਾ ਕੰਮ ਠੀਕ ਨਹੀਂ ਮੈਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਲਿਆ ਨਹੀਂ ਮੈਂ ਕਰਮ ਠੀਕ ਨਹੀਂ ਮੈਡੀਕਲ ਸਾਇੰਸ ਦੀ ਇੱਕ ਰਿਪੋਰਟ ਹੈ ਕਿਉਂਕਿ ਸਾਡੀ ਕਮਿਊਨਿਟੀ ਨੂੰ ਵੈਸੇ ਮੈਗਜ਼ੀਨ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਜਿਨ੍ਹਾਂ ਨੂੰ ਸ਼ੌਕ ਹਨ ਮੁਬਾਰਕ ਹੈ ਨਹੀਂ ਲਿਖਾਉਣਾ ਚਾਹੀਦਾ ਮੈਡੀਕਲ ਸਾਇੰਸ ਦੀ ਰਿਪੋਰਟ ਆਈ ਹੈ ਜੋ ਬੱਚੀ ਪਰਵੱਟੇ ਸਾਫ਼ ਕਰਦੀ ਹੈ ਉਹਨਾਂ ਬੱਚਿਆਂ ਦੇ ਪੀੜੀ ਦਰ ਪੀੜੀ ਜਿਹੜੇ ਬੱਚੇ ਜਨਮ ਲੈਣਗੇ ਜਨਮ ਤੋਂ ਕੋਈ ਦਿਨਾਂ ਬਾਅਦ ਐਨਕਾਂ ਲੱਗ ਜਾਣਗੀਆਂ ਇਹ ਮੈਡੀਕਲ ਰਿਪੋਰਟ ਹੈ ਪਰ ਸਾਡੇ ਪਰਿਵਾਰਾਂ ਵਿੱਚ ਦੇਖਿਆ ਜਾਵੇ ਦੂਜੀ ਪਾਰਲਰ ਵਿੱਚ ਆਪਾਂ ਜਾ ਰਹੇ ਹਾਂ ਇਸ ਲਈ ਮੈਂ ਪੱਤ ਕੀ ਪੰਧ ਗੁਰੂ ਦੀ ਨਸੀਹਤ ਨੂੰ ਮੈਂ ਨਹੀਂ ਸਮਝਿਆ ਗੁਰੂ ਸਾਹਿਬ ਨੇ ਸਾਨੂੰ ਬੜਾ ਸੋਹਣਾ ਸਰੂਪ ਦਿੱਤਾ ਹੈ ਮੈਂ ਪਤ ਕੀ ਪੰਜ ਪਾਠ ਪੜਿਆ ਹੈ ਖੰਡ ਸਾਹਿਬ ਕਰਵਾਇਆ ਭੇਟਾ ਦਿੱਤੀ ਗਲਤ ਨਾ ਨਾ ਮੰਨਿਆ ਤਾਂ ਕੋਈ ਚਲੋ ਘਰ ਵਿੱਚ ਖੰਡ ਪਾਠ ਹੀ ਕਰਵਾਇਆ ਤੋਂ ਬਾਅਦ ਹੀ ਆਪਾਂ ਅਮਰ ਛਕ ਉਹ ਤੋਂ ਬਾਅਦ ਹੀ ਆਪਾਂ ਦਸਤਾਰ ਆ ਲਈ ਨਾ ਪਤ ਕੀ ਪੰਧ ਮੈਂ ਗੁਰੂ ਸਾਹਿਬ ਦੀ ਨਸੀਹਤ ਨੂੰ ਨਹੀਂ ਲਿਆ ਮੈਂ ਪੈਸੇ ਦੇ ਕੇ ਪਾਠ ਕਰਵਾ ਲਿਆ ਅਰਦਾਸ ਕਰਵਾ ਲਈ ਮੈਂ ਮਸਿਆ ਨਾਲ ਲਈ ਹੈ ਮੈਂ ਸ਼ਤਾਬਦੀਆਂ ਦੇ ਉੱਤੇ ਨਗਰ ਕੀਰਤਨਾਂ 'ਚ ਮੱਥਾ ਟੇਕ ਆਇਆ ਹਾਂ ਮੈਂ ਪੈਸੇ ਦੇ ਆਇਆ ਹਾਂ ਮੈਂ ਗੁਰੂ ਨੂੰ ਖੁਸ਼ ਕਰ ਆਇਆ ਹਾਂ ਗੁਰੂ ਇਸ ਤਰ੍ਹਾਂ ਖੁਸ਼ ਨਹੀਂ ਹੋਏਗਾ ਨਾ ਕਰਣੀ ਕੀ ਕਾਰ ਮੇਰਾ ਕਰਮ ਠੀਕ ਨਹੀਂ ਹਾਉ ਬਿਗੜੇ ਰੂਪ ਰਹਾ ਕਰਤਾਰ ਬਿਗੜੇ ਰੂਪ ਜਦੋਂ ਮੈਂ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ ਮੇਰੇ ਸਭਾ ਦੇ ਵਿੱਚ ਵਿਗਾੜ ਆ ਗਿਆ ਆਮ ਕਰਕੇ ਜਦੋਂ ਸ਼ਬਦ ਦੇ ਗੋਹਜ ਅਰਥਾਂ ਦਾ ਨਾਮ ਪਤਾ ਲੱਗੇ ਅਸੀਂ ਉਹਦੇ ਉੱਤੇ ਸਾਖੀ ਕੱਢ ਕੇ ਲਾ ਦਿੰਦੇ ਹਾਂ ਸਾਖੀ ਇਸ ਸ਼ਬਦ ਦੇ ਸੰਬੰਧ ਅੰਦਰ ਵੀ ਤਰ੍ਹਾਂ ਤਰ੍ਹਾਂ ਦੀਆਂ ਸਾਖੀਆਂ ਅਸੀਂ ਬਣਾਈਆਂ ਹੋਈਆਂ ਨੇ ਇੱਕ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਬਹੁਤ ਉਸਾ ਮਾਣ ਦਿੱਤਾ ਸਨਮਾਨ ਦਿੱਤਾ ਸਤਿਕਾਰ ਦਿੱਤਾ ਵੈਲ ਐਜੂਕੇਟਡ ਔਰ ਗੁਰਮੁਖੀ ਗੱਲ ਸਮਝਣੇ ਬੜਾ ਅਪਰੀਸ਼ੀਏਟ ਕੀਤਾ ਤੁਸੀਂ ਗੱਲ ਗੁਰਬਾਣੀ ਲਿਖਿਆ ਗੁਰੂਆਂ ਨੇ ਧਿਆਨ ਆਏ ਥੋੜਾ ਜਿਹਾ ਇਤਿਹਾਸ ਲਿਖਿਆ ਬਗਾਨਿਆਂ ਨੇ ਗੁਰਬਾਣੀ ਲਿਖੀ ਗੁਰੂ ਸਾਹਿਬ ਜੀ ਨੇ ਇਤਿਹਾਸ ਲਿਖਿਆ ਬਗਾਨਿਆਂ ਨੇ ਬੂਟੇ ਸ਼ਾਹ ਵਰਗਿਆਂ ਨੇ ਬਟਾਲਵੀ ਵਰਗਿਆਂ ਨੇ ਹੋਰ ਬਹੁਤ ਸਾਰੇ ਉਹ ਇਤਿਹਾਸਕਾਰ ਜਿਹੜੇ ਸਾਡੇ ਧਰਮ ਨਾਲ ਨੇੜ ਦਾ ਸੰਬੰਧ ਵੀ ਨਹੀਂ ਰੱਖਦੇ ਜੀਵਨ ਸਾਡਾ ਹੋਰ ਤਿੰਨ ਖੇਤਰ ਬਣ ਗਏ ਗੁਰਬਾਣੀ ਇਤਿਹਾਸ ਸਾਡਾ ਜੀਵਨ ਤਿੰਨ ਗੱਲਾਂ ਗੁਰਬਾਣੀ ਕੋਈ ਹੋਰ ਕਹਿ ਰਹੀ ਹੈ ਗੁਰੂਆਂ ਦੇ ਜੀਵਨ ਤੋਂ ਸਾਖੀ ਅਸੀਂ ਹੋਰ ਪੇਸ਼ ਕਰ ਰਹੇ ਹਾਂ ਜੀਵਨ ਸਾਡਾ ਹੋਰ ਹੈ ਹੁਣ ਹੋਣਾ ਕੀ ਚਾਹੀਦਾ ਸੀ ਗੁਰਬਾਣੀ ਅਨਸਾਰ ਕੀ ਹੁੰਦਾ ਇਤਿਹਾਸ ਇਤਿਹਾਸ ਅਨਸਾਰ ਕੀ ਹੁੰਦਾ ਸਾਡਾ ਜੀਵਨ ਸਾਖੀ ਹੋਰ ਹੈ ਗੁਰਬਾਣੀ ਹੋਰ ਹੈ ਜੀਵਨ ਸਾਡਾ ਹੋਰ ਹੈ ਇੱਕ ਸਾਖੀ ਰੱਖਾਂ ਤੁਹਾਡੇ ਸਾਹਮਣੇ ਹੁਣ ਸ਼ਬਦ ਬੜਾ ਗਹਿਰਾ ਹੈ ਮੈਂ ਸ਼ਬਦ ਦੇ ਨਾਲ ਨਾਲ ਚੱਲਣ ਦਾ ਯਤਨ ਕਰਾਂਗਾ ਕੁਦਰਤੀ ਮੈਨੂੰ ਯਾਦ ਆ ਗਿਆ ਇਹ ਇਤਿਹਾਸ ਅਸੀਂ ਕਿਹੜਾ ਸੁਣ ਰਹੇ ਹਾਂ ਔਰ ਕਿਹੜਾ ਸਾਨੂੰ ਸੁਣਾ ਰਿਹਾ ਹੈ ਈਸਾਈ ਮਤ ਦਾ ਪ੍ਰਚਾਰਕ ਬਣਨਾ 14 ਸਾਲ ਦਾ ਕੋਰਸ ਹੈ 14 ਸਾਲ ਦਾ ਕੋਰਸ ਹੈ ਪੂਨੇ ਵਿੱਚ ਸਭ ਤੋਂ ਵੱਡਾ ਉਹਨਾਂ ਦਾ ਕਾਲਜ ਹੈ ਇਸਲਾਮ ਮਰਦਾ ਕਿਸੇ ਭਰਾ ਨੇ ਪ੍ਰਚਾਰਕ ਬਣਨਾ ਮੁੱਲਾ ਬਣਨਾ 12 ਸਾਲ ਦਾ ਕੋਰਸ ਆ ਸਹਾਰਨਪੁਰ ਦੇ ਲਾਗੇ ਦਿਓਬੰਦ ਹੈ ਜਿਹੜੇ ਵੀ ਜਾਣ ਜਾਏ ਪਤਾ ਹੋ ਜਾਣਾ ਸਿੱਖੀ ਦਾ ਕੋਈ ਮੀਟਰ ਨਹੀਂ ਜਿਹੜਾ ਸਕੂਲ ਦੇ ਮੰਗਲੇ ਪਾਸੇ ਦੀ ਵੀ ਨਹੀਂ ਲੰਘਿਆ ਗੁਰਬਾਣੀ ਨਹੀਂ ਪਾਣੀ ਆਉਂਦੀ ਬਸ ਇੱਕ ਭੇਖ ਬਣਾ ਲਿਆ ਪੰਜ ਸੱਤ ਚਿੰਟਿਆਂ ਵਾਲੇ ਲੈ ਲੈ ਉਹ ਜਦੋਂ ਸਾਖੀਆਂ ਸੁਣਾ ਦਿੱਤੀਆਂ ਘੰਟਿਆਂ ਬੱਦੀ ਉਹ ਸਾਡਾ ਪ੍ਰਚਾਰਕ ਹੈ ਦੁਖਾਂ ਦਾ ਕੌਮ ਹੈ ਗੱਲਾਂ ਕੀ ਕਰਦੇ ਨੇ ਜੀ ਵੱਡੇ ਮਹਾਂਪੁਰਸ਼ਾਂ ਗੱਲ ਕਹਿ ਗਏ ਸੀ ਗੁਰੂ ਸਾਹਿਬ ਦਾ ਉਪਦੇਸ਼ ਦੇਣਗੇ ਵੱਡੇ ਮਹਾਰਾਜਿਆ ਕਹਿੰਦੇ ਸੀ ਸਾਡੇ ਬਾਬਾ ਜੀ ਇਹ ਗੱਲ ਕਹਿੰਦੇ ਸੀ ਗੁਰਬਾਣੀ ਦੇ ਨੇੜੇ ਵੀ ਨਹੀਂ ਆਉਣਗੇ ਉਹਨਾਂ ਦੀ ਸੁਣਾਈ ਹੋਈ ਕਿ ਮੈਂ ਕੈਸਟ ਸੁਣੀ ਉਹ ਮੈਂ ਸਾਗੀ ਤੁਹਾਡੇ ਨਾਲ ਸਾਂਝੀ ਕਰਦਾ ਜੀ ਕਰੂ ਤੇ ਰੱਖ ਲਿਆ ਜੇ ਨਹੀਂ ਤਾਂ ਪਹਿਲੇ ਤੁਹਾਡੇ ਵਿਚਾਰ ਹੈਗੇ ਹੀ ਹੈਗੇ ਜੀ ਕਰੂ ਤੇ ਸਾਗੀ ਰੱਖ ਲਿਆ ਜੀ ਸਾਗੀ ਕੀ ਸੁਣਾਈ ਸਾਗੀ ਦਾ ਮੀਨਿੰਗ ਹੈ ਸਿੱਖਿਆ ਲੈ ਕੇ ਅਸੀਂ ਜੀਵਨ ਵਿੱਚ ਢਾਲ ਲਈਏ ਗੁਰੂਆਂ ਦਾ ਗੁਰਪੁਰਬ ਮਨਾਉਂਦੇ ਆ ਉਦਾਰਤ ਕੀ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਸੁਭਾਅ ਵਿੱਚ ਤਬਦੀਲੀ ਕਰ ਲਈ ਮੈਂ ਪੱਤ ਕੀ ਪੰਧ ਨ ਕਰਨੀ ਕੀ ਕਾਰ ਮੈਂ ਗੁਰੂ ਸਾਹਿਬ ਦੇ ਜੀਵਨ ਦੇ ਤੋਂ ਸਿੱਖਿਆ ਲਈ ਨਹੀਂ ਹੈ ਮੇਰਾ ਕਰਮ ਠੀਕ ਨਹੀਂ ਹੈ ਇਸ ਲਈ ਸੁਭਾਅ ਦੇ ਵਿੱਚ ਗਰਾਵਟ ਹੈ ਡਿਗੜੇ ਰੂਪ ਕਹਾਂ ਬਿਕਰਾਰ ਹਉ ਡਿਗੜੇ ਰੂਪ ਰਹਾ ਬਿਕਰਾਰ ਸੁਭਾਅ ਦੀ ਗਰਾਵਟ ਹੈ ਡਰਾਵਣਾਪਨ ਡਰਾਉਂਦਾ ਮੈਂ ਹਰ ਗੱਲ ਤੇ ਡਰਾਉਂਦਾ ਭਰਾ ਭਰਾ ਨੂੰ ਡਰਾ ਰਿਹਾ ਤੂੰ ਜਾਣਦਾ ਨਹੀਂ ਹਮ ਜਿਹੜੇ ਲੋਕ ਕਿਉਂ ਗੁਰਦੇ ਸਿੱਖਿਆ ਨੂੰ ਲੈ ਲਿਆ ਸਿੱਖਿਆ ਸਾਨੂੰ ਕੀ ਮਿਲ ਰਹੀ ਹੈ ਉਹ ਗੁਰਬਾਣੀ ਨਾਲ ਟੈਲੀ ਨਹੀਂ ਕਰਦੀ ਛੋਟੀ ਜੀ ਉਮਰ ਦੇ 100 ਕਾਰਡ ਇੱਕ ਬਾਬਾ ਜੀ ਨੇ ਸਾਖੀ ਸੁਣਾ ਰਹੇ ਹਜ਼ਾਰਾਂ ਦੀ ਗਿਣਤੀ ਅੰਦਰ ਕੇ ਸੰਗਤ ਬੈਠੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛੋਟੀ ਉਮਰਾਂ ਮੈਂ ਪਹਿਲਾਂ ਬੇਨਤੀ ਕਰਦੇ ਆ ਮੈਂ ਗੁਰੂ ਦੀ ਵਡਿਆਈ ਗੱਲ ਕਰ ਰਿਹਾ ਹਾਂ ਮੈਂ ਕਿਸੇ ਬੰਦੇ ਦੀ ਵਡਿਆਈ ਨਹੀਂ ਅਸਾਂ ਗੁਰੂ ਨਾਲ ਜੁੜਨਾ ਹੈ ਬੰਦਿਆਂ ਨਾਲ ਨਹੀਂ ਜੁੜਨਾ ਇੱਕ ਵਿਚਾਰ ਰੱਖਿਆ ਜੇ ਜੀਵਨ ਦੇ ਵਿੱਚ ਵੈਸੇ ਇੱਕ ਮੈਂ ਵਿਚਾਰ ਦੇਣਾ ਪਿੱਛੋਂ ਵਿਚਾਰ ਹੋਰ ਗੁਰਬਾਣੀ ਦੇ ਆ ਜਾਂਦੇ ਨੇ ਪਹਿਲੇ ਰਹਿ ਜਾਂਦੇ ਨੇ ਤੁਸੀਂ ਘਰਾਂ ਦੇ ਵਿੱਚ ਬਾਹਰ ਗੇਟ ਨਾਲ ਵੇਲ ਲਾ ਲਿਓ ਉਸ ਵੇਲ ਦਾ ਕੱਦ ਗੇਟ ਜਿੰਨਾ ਰਹੇਗਾ ਉਸ ਵੇਲ ਨੂੰ ਕਿਸੇ ਲੰਬੇ ਦਰਖਤ ਨਾਲ ਲਾ ਦਿਓ ਵੇਲ ਦਾ ਕੱਦ ਲੰਬਾ ਹੋ ਜਾਊ ਸੇਖਾ ਜੇ ਕਿਸੇ ਮਨੁੱਖ ਨਾਲ ਜੁੜ ਗਏ ਹੋ ਤੇਰਾ ਆਤਮਿਕ ਕੱਦ ਛੋਟਾ ਹੋ ਜਾਊ ਜੇ ਆਪਣੇ ਗੁਰੂ ਨਾਲ ਜੁੜ ਗਏ ਹੋ ਤੇਰਾ ਆਤਮਿਕ ਕੱਦ ਬਹੁਤ ਵੱਡਾ ਹੋ ਜਾਊ ਕਿ ਕਿਉਂਕਿ ਮੇਰੇ ਗੁਰੂ ਦੀ ਜਿਹੜੀ ਬਾਣੀ ਆ ਵਾਹ ਵਾਹ ਬਾਣੀ ਰੰਕਾਰ ਹੈ ਅੱਗੇ ਪੜੋ ਤਿਸ ਜੀਵਨ ਅਵਰ ਨਾ ਕਿਆਸੀ ਬਾਤ ਕੈਸੀ ਮਹਾਨ ਬਾਣੀ ਸਿੱਖ ਕਿਸੇ ਮਨੁੱਖ ਨਾਲ ਜੁੜ ਜਾਏ ਮਨੁੱਖ ਦੀ ਕਹਾਣੀ ਸੁਣਾਈ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛੋਟੀ ਉਮਰ ਹੈ ਛੋਟੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਪਕਣ ਦੇ ਵਿੱਚ ਬੱਚੀਆਂ ਘਰੇ ਲੈ ਕੇ ਖੂਹੀ ਤੋਂ ਪਾਣੀ ਭਰ ਰਹੀਆਂ ਨੇ ਗੁਰੂ ਸਾਹਿਬ ਕੋਲੇ ਗਲੇਲਾ ਹੈ ਦੁਸ਼ਮਣ ਬਾਤ ਕਰੇ ਅਨਹੋਣੀ ਆਪਣੀ ਸਾਖੀ ਨੂੰ ਠੀਕ ਕਰਨ ਵਾਸਤੇ ਜਿਹੜਾ ਗੁਰਪ੍ਰਤਾਪ ਸੂਰਜ ਹੈ ਇਹਦੇ ਰਾਈਟਰ ਕੌਣ ਸੀ ਪੰਜ ਬ੍ਰਾਹਮਣ ਹਵਾਲੇ 2 ਗੁਰਮਤਿ ਐਨਸਾਈਕਲੋਪੀਡੀਆ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਉੱਥੋਂ ਦੇਖੋ ਦੂਜਾ ਹਵਾਲਾ ਸੋਹਣ ਸਿੰਘ ਸੀਤ ਇਤਿਹਾਸ ਦੇ ਸੋਮੇ ਪੰਜ ਵਾਲੀ ਉਹਦੀ ਭੂਮਿਕਾ ਦੇਖੋ ਭਾਈ ਸੰਤੋਖ ਸਿੰਘ ਦੀ ਭਾਵਨਾ ਨੂੰ ਪੰਜ ਬ੍ਰਾਹਮਣਾਂ ਨੇ ਬਹੁਤ ਸਾਰੇ ਥਾਵਾਂ ਤੇ ਮਿੱਟੀ ਚ ਮਿਲਾਇਆ ਪੰਜ ਬ੍ਰਾਹਮਣ ਰਾਈਟਰ ਨੇ ਗੁਰਬਾਣੀ ਗੁਰੂਆਂ ਨੇ ਕੀ ਹੈ ਗੁਰਪ੍ਰਕਾਸ਼ ਸੂਰਜ ਲਿਖਿਆ ਆ ਬ੍ਰਾਹਮਣਾਂ ਨੇ ਉਹਨੂੰ ਮਾਨਤਾ ਦੇ ਰਹੇ ਆ ਗੁਰਬਾਣੀ ਸਮਝ ਨਹੀਂ ਰਹੇ ਸੀ ਕ੍ਰਿਸ਼ਨ ਭਗਵਾਨ ਨਾਟਕ ਗੋਪੀਆਂ ਨਾਲ ਮਜ਼ਾਕ ਕਰਦੇ ਨੇ ਅਸੀਂ ਕਿਹਾ ਕਿ ਸਾਡੇ ਗੁਰੂ ਥੋੜੇ ਘੱਟ ਨਹੀਂ ਹੋ ਸਕਦੇ ਅਸੀਂ ਸਾਖੀ ਨੂੰ ਆਪਣੇ ਘਰ ਦੇ ਵਿੱਚ ਲੈਣ ਦਾ ਉਹਦਾ ਨੇੜੇ ਤੱਕ ਦਾ ਵਾਸਤਾ ਨਹੀਂ ਮਾਫ ਕਰੇ ਥੋੜਾ ਜਿਹਾ ਵਿਸ਼ਾਲ ਹਿਰਦਾ ਰੱਖਿਆ ਜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਲੇਲੇ ਦੇ ਨਾਲ ਘੜੇ ਭੰਨ ਰਹੇ ਨੇ ਮਾਤਾਵਾਂ ਬੱਚੀਆਂ ਨੇ ਮਾਤਾ ਦੇ ਕੋਲੇ ਸ਼ਿਕਾਇਤ ਕੀਤੀ ਮਾਂ ਤੇਰਾ ਲਾਲ ਸਾਡੇ ਘਰੇ ਭੰਨ ਰਿਹਾ ਮਾਂ ਨੇ ਲਾਲ ਨੂੰ ਕੁਝ ਨਹੀਂ ਕਿਹਾ ਕਹਿਣ ਲੱਗੀ ਮੇਰੀ ਉਹ ਧੀਓ ਘਰੇ ਦੋਹੇ ਦੇ ਲੈ ਜਾ ਗੁਰੂ ਸਾਹਿਬ ਜੀ ਤੀਰ ਕਮਾਨ ਲੈ ਕੇ ਤੀਰ ਦੇ ਨਾਲ ਘੜੇ ਵਿਰਣੇ ਸ਼ੁਰੂ ਕਰ ਦਿੱਤੇ ਬੱਚੀਆਂ ਫਿਰ ਗਈਆਂ ਮਾਂ ਜੀ ਘੜੇ ਵਿਦੇ ਜਾ ਰਹੇ ਨੇ ਮਾਂ ਜੀ ਨੇ ਸਰਾਬ ਦਿੱਤਾ ਖੂਹੀ ਦਾ ਪਾਣੀ ਖਾਰਾ ਹੋ ਗਿਆ ਇਤਿਹਾਸ ਬਣ ਗਿਆ ਗੁਰਦੁਆਰੇ ਬਣ ਗਏ ਹੁਣ ਤੁਸੀਂ ਜ਼ਰਾ ਕਹੀਏ ਜ਼ਰਾ ਗੁਰੂ ਤੇ ਵਿਸ਼ਵਾਸ ਲਿਆਇਆ ਜੇ ਗੁਰੂ ਦੀ ਮਹਾਨਤਾ ਦੇਖਿਆ ਜੇ ਮਾਂ ਗੁਜਰੀ ਦਾ ਬੇਟਾ ਹੋਵੇ ਗੁਰੂ ਤੇਗ ਬਹਾਦਰ ਦਾ ਪੁੱਤਰ ਹੋਵੇ ਕਿ ਕ੍ਰਿਸ਼ਨ ਭਗਵਾਨ ਵਾਲਾ ਇਹ ਬੱਚਿਆਂ ਨਾਲ ਇਹ ਸਿੱਖਿਆ ਸੁਣਾਈ ਜਾ ਰਹੀ ਹੈ ਕਿ ਸਾਡੇ ਇਸ ਬੱਚੇ ਇਸ ਸਿੱਖਿਆ ਤੋਂ ਸਾਡੇ ਬੱਚੇ ਕੀ ਸਿੱਖਿਆ ਲੈਣਗੇ ਸੁਣਾਇਆ ਜਾ ਰਿਹਾ ਸੁਣਿਆ ਜਾ ਰਿਹਾ ਜਿੰਨਾ ਕੂੜਾ ਕਰਕਟ ਹੈ ਘੋਲ ਕੇ ਸਾਨੂੰ ਪਲਾਇਆ ਜਾ ਰਿਹਾ ਗੁਰੂ ਦੀ ਹਜ਼ੂਰੀ ਵਿੱਚ ਸਾਗੀ ਤੁਸੀਂ ਬਹੁਤ ਦਫਾ ਸੁਣ ਰਹੇ ਹੋ ਕੈਸਟਾਂ ਵੇਖ ਰਹੀਆਂ ਨੇ ਕਿਉਂਕਿ ਸੁੱਤੇ ਹੋਏ ਜਾਗਾਂਗੇ ਕਦੋਂ ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਗੁਰਬਾਣੀ ਦੇ ਵਿਚਾਰ ਨਾਲ ਜੁੜਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੇਟਾ ਹੋਵੇ ਮਾਂ ਗੁਜਰੀ ਦਾ ਪੁੱਤਰ ਹੋਵੇ ਪਰਿਵਾਰ ਵਾਰਿਆ ਹੋਵੇ ਅਸੀਂ ਉਹਨਾਂ ਦੇ ਕੋਲ ਬੱਚੀਆਂ ਦੇ ਨਾਲ ਘੜੇ ਤੋੜਨ ਵਾਲੀ ਸਾਖੀ ਗੁਰੂ ਦੀ ਵਡਿਆਈ ਜੀ ਹੈਗੀ ਹੈ ਕ੍ਰਿਸ਼ਨ ਭਗਵਾਨ ਦੀ ਸਾਖੀ ਨੂੰ ਸੱਚ ਕਰਨ ਵਾਸਤੇ ਬਣਾਇਆ ਗਿਆ ਹੈ ਇਤਿਹਾਸ ਤੇ ਯਕੀਨ ਹੈ ਗੁਰਬਾਣੀ ਤੇ ਯਕੀਨ ਨਹੀਂ ਹੈ ਗੁਰਬਾਣੀ ਕਹਿੰਦੇ ਧੰਨ ਜਿਹੜੀ ਦੀ ਮਾਂ ਆਏ ਸਬਰ ਸੇ ਗੁਰਬਾਣੀ ਇਹ ਕਹਿ ਰਹੀ ਹੈ ਤਨ ਜਣੇ ਦੀ ਮਾਉ ਆਏ ਸਬਰ ਸੇ ਪਰ ਮਾਂ ਨੂੰ ਸਬਰ ਕਰਨ ਦੀ ਥਾਂ ਦੇ ਉੱਤੇ ਇਹ ਸਾਖੀ ਘੋੜ ਘੋੜ ਕੇ ਸੁਣਾਈ ਇੱਕ ਨਹੀਂ ਹੈ ਹਜ਼ਾਰਾਂ ਸਾਖੀਆਂ ਇਸ ਵਾਸਤੇ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਬਿਗੜੇ ਰੂਪ ਰਹਾ ਬਿਕਰਾਲ ਇਹਦੇ ਤੇ ਵੀ ਸਾਖੀ ਬਣਾਈ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਂਸੀਆਂ ਵਾਲਾ ਪਹਿਰਾਵਾ ਬਣਾਇਆ ਸ਼ਿਕਾਰੀਆਂ ਵਾਲਾ ਪਹਿਰਾਵਾ ਬਣਾਇਆ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਇੱਕ ਸ਼ੁਰਾ ਹੈ ਸ਼ਿਕਾਰੀ ਕੁੱਤੇ ਹਨ ਸਿੱਖਾਂ ਨੂੰ ਡਰਾਉਣਾ ਨਾ ਐਸੀ ਕੋਈ ਬਾਤ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਮਾਜ ਵਿੱਚ ਮਨੁੱਖ ਦੀ ਜੋ ਆਤਮਿਕ ਅਵਸਥਾ ਹੈ ਉਹਦਾ ਜ਼ਿਕਰ ਸਾਡੇ ਸਾਹਮਣੇ ਕੀਤਾ ਹੈ ਕਿ ਭਲਿਆ ਤੂੰ ਸ਼ਿਕਾਰੀਆਂ ਵਾਲਾ ਰੂਪ ਧਾਰਨ ਕੀਤਾ ਹੋਇਆ ਹੈ ਸ਼ਿਕਾਰੀ ਕੋਲੇ ਦੋ ਕੁੱਤੇ ਹੁੰਦੇ ਨੇ ਤੁਸੀਂ ਪਿੰਡਾਂ ਵਿੱਚ ਦੇਖਿਆ ਹੋਵੇਗਾ ਕਮਾਦਾਂ ਦੇ ਵਿੱਚ ਸ਼ਿਕਾਰੀ ਕਮਾਲ ਵਿੱਚ ਕੁੱਤਿਆਂ ਨੂੰ ਭੇਜਦਾ ਉਹ ਸ਼ਿਕਾਰ ਬਾਹਰ ਕੱਢ ਦੇ ਇੱਕ ਤਗੜਾ ਕੁੱਤਾ ਹੁੰਦਾ ਹੈ ਵੱਡੇ ਕੁੱਤੇ ਹੁੰਦੇ ਨੇ ਜਿਹੜੇ ਸ਼ਿਕਾਰ ਨੂੰ ਪਕੜਦੇ ਨੇ ਸ਼ਿਕਾਰੀ ਕੋਲ ਇੱਕ ਛੁਰਾ ਹੁੰਦਾ ਉਹ ਛੁਰੇ ਨਾਲ ਆਪਣੇ ਸ਼ਿਕਾਰ ਨੂੰ ਮਾਰ ਲੈਂਦਾ ਰੱਸੀ ਹੁੰਦੀ ਹੈ ਕੋਲ ਬੰਨ ਲਿਆਉਂਦਾ ਸ਼ਿਕਾਰੀ ਦਾ ਕੰਮ ਕੀ ਹੈ ਸ਼ਿਕਾਰ ਨੂੰ ਮਾਰਨਾ ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਨੇ ਇਹ ਗੱਲ ਕਿਉਂ ਨਹੀਂ ਮੰਨੀ ਅੱਜ ਦੀ ਸੰਗਤ ਅੰਦਰ ਜਿੱਥੇ ਦੂਰ ਦਰਾਡੇ ਸੰਗਤ ਆਈ ਹੈ ਮੇਰੇ ਪਿੰਡ ਦੇ ਬਹੁਤ ਸਾਰੇ ਮੇਰੇ ਵੀਰ ਮੇਰੇ ਭਤੀਜੇ ਇਸ ਸੰਗਤ ਵਿੱਚ ਆਏ ਨੇ ਬੜੀ ਖੁਸ਼ੀ ਦੀ ਬਾਤ ਹੈ ਉਹਨਾਂ ਦਾ ਧੰਨਵਾਦ ਹੈ ਤੁਹਾਡਾ ਸਭ ਦਾ ਧੰਨਵਾਦ ਹੈ ਪਿੰਡ ਮੇਰਾ ਪਨਵਾ ਜ਼ਿਲ੍ਹਾ ਮੇਰਾ ਗੁਰਦਾਸਪੁਰ ਬਹੁਤ ਪਿਆਰ ਵਾਲੇ ਬੱਚੇ ਦੂਰੋਂ ਦੂਰੋਂ ਕੋ ਦੁਬਈ ਤੋਂ ਆਇਆ ਕੋ ਕਿਤੋਂ ਆਇਆ ਹੈ ਉੱਚੇ ਉੱਚੇ ਤੌਰ ਤੇ ਮਿਲਣ ਵਾਸਤੇ ਆਏ ਨੇ ਮੈਂ ਸਾਰਿਆਂ ਧੰਨਵਾਦ ਕਰਦਾ ਕਿਉਂਕਿ ਕਈਆਂ ਨੇ ਜਾਣਾ ਹੈ ਦੂਰ ਹੈ ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖੀ ਸਮਾਜ ਦੇ ਅੰਦਰ ਜਿਹੜੀ ਗਿਰਾਵਟ ਹੈ ਸ਼ਿਕਾਰੀਆਂ ਵਾਲੀ ਮਨੁੱਖ ਹਰ ਸਮੇਂ ਸ਼ਿਕਾਰ ਵਾਲੀ ਗਿਣਤੀ ਵਿੱਚ ਬੈਠਾ ਹੋਇਆ ਹੈ ਉਹਦੀ ਕਮਜ਼ੋਰੀ ਸਾਡੇ ਸਾਹਮਣੇ ਰੱਖੀ ਹੈ ਇਸ ਲਈ ਗੁਰੂ ਦੀ ਗੱਲ ਨੂੰ ਮੰਨ ਨਹੀਂ ਰਿਹਾ ਗੁਰੂ ਸਾਹਿਬ ਕੀ ਕਹਿ ਰਹੇ ਨੇ ਏਕ ਸਵਾਨ ਦੋਏ ਸਵਾਨੀ ਨਾਲ ਏਕ ਸਵਾਨ ਸਵਾਨ ਦਾ ਮੀਨ ਕੁੱਤਾ ਗੁਰੂ ਸਾਹਿਬ ਕਹਿੰਦੇ ਮੇਰੇ ਸਭਾ ਦੇ ਵਿੱਚ ਇੱਕ ਕੁੱਤਾ ਬੈਠਾ ਹੈ ਗੁਰੂ ਸਾਹਿਬ ਗੱਲ ਕਰ ਰਹੇ ਨੇ ਸਮਾਜ ਦੀ ਪਰ ਕਰ ਰਹੇ ਨੇ ਆਪਣੇ ਰਾਹੀਂ ਉਹ ਗੱਲ ਕਰ ਰਹੇ ਨੇ ਸਾਡੀ ਪਰ ਕਰ ਰਹੇ ਨੇ ਆਪਣੇ ਰਾਹੀਂ ਜਿਸ ਤਰ੍ਹਾਂ ਕੋਰਟ ਦੇ ਅੰਦਰ ਕੋਈ ਵਕੀਲ ਕੇਸ ਪੇਸ਼ ਕਰਦਾ ਨਾ ਉਹ ਨਹੀਂ ਕਹਿੰਦਾ ਕੇਸ ਇਸ ਪਰਿਵਾਰ ਦਾ ਉਹ ਕਹਿੰਦਾ ਕੇਸ ਮੇਰਾ ਹੈ ਗੁਰੂ ਸਾਹਿਬ ਨੇ ਸਮਾਜ ਅੰਦਰ ਜਿਹੜੀ ਕਮਜ਼ੋਰੀ ਦੇਖੀ ਹੈ ਕਮਜ਼ੋਰ ਕਣੀਆਂ ਉਹ ਸਾਡੇ ਸਾਹਮਣੇ ਰੱਖੀਆਂ ਨੇ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਇੱਕ ਸਵਾਨ ਸਵਾਨ ਮਨੇ ਕੁੱਤਾ ਮੇਰੇ ਸਭਾਗ ਦੇ ਵਿੱਚ ਮੈਂ ਗੁਰੂ ਦੀ ਗੱਲ ਕਿਉਂ ਨਹੀਂ ਮੰਨ ਰਿਹਾ ਮੇਰੇ ਸਭਾਈ ਕੁੱਤਾ ਬੈਠਾ ਹੈ ਮੈਂ ਕੁੱਤੇ ਦੀ ਜੂਨ ਭੋਗ ਰਿਹਾ ਦੋਏ ਸਵਾਨੀ ਨਾਲ ਦੋ ਪੁੱਤੀਆਂ ਬੈਠੀਆਂ ਦੋਏ ਦੋ ਸਵਾਨੀ ਕੁੱਤੀਆਂ ਸਵਾਨ ਕੁੱਤਾ ਕੁੱਤਾ ਦਾ ਕੁੱਤੇ ਦਾ ਕੀ ਪ੍ਰਤੀਕ ਹੈ ਕੁੱਤਾ ਗੁਰਬਾਣੀ ਵਿੱਚ ਵਫਾਦਾਰ ਦੇ ਕਨਸੈਪਟ ਵਿੱਚ ਵੀ ਆਇਆ ਤੇ ਲਾਲਚ ਦੇ ਸੰਬੰਧ ਵਿੱਚ ਵੀ ਆਇਆ ਕੁੱਤਾ ਕੁੱਤਾ ਇੱਕ ਸੁਭਾਅ ਬੜਾ ਪਿਆਰਾ ਜੀ ਇਹਦਾ ਮਾਲਕ ਗਰੀਬ ਹੈ ਨਾ ਰੋਟੀ ਖਾਂਦੇ ਅੱਧੀ ਰੋਟੀ ਪਾ ਦੇਵੇ ਇਹ ਸ਼ੂਗਰ ਕਰਕੇ ਬੈਠਾ ਰਹਿੰਦਾ ਕਿਤੇ ਗਰੀਬ ਕੁੱਤੇ ਦਾ ਮਾਲਕ ਹੋਵੇ ਅਮੀਰ ਕਾਰ ਵਾਲਾ ਮਿਲਣ ਵਾਸਤੇ ਆ ਜਾਵੇ ਫਲਾਂ ਦੀਆਂ ਟੋਕਰੀਆਂ ਵੀ ਹੋਵਣ ਪੈਂਟ ਕੱਪੜੇ ਵੀ ਬੜੇ ਸੋਹਣੇ ਹੋਵਣ ਅਟੈਚੀ ਕੇਸ ਵੀ ਬੜਾ ਵਧੀਆ ਹੋਇਆ ਹੋਵੇ ਕੁੱਤਾ ਕਦੇ ਆਪਣੇ ਗਰੀਬ ਮਾਲਕ ਦਾ ਦਰ ਛੱਡ ਕੇ ਅਮੀਰ ਵਾਲੇ ਪਾਸੇ ਸਿੱਖਾ ਤੈਨੂੰ ਪਤਾ ਲੱਗ ਜੇ ਨਾ ਕਿ ਸੋ ਕਾਲ ਫਲਾਣਾ ਬਾਬਾ ਮੁੰਡੇ ਦਿੰਦਾ ਤੇ ਇੱਕ ਮਿੰਟ ਲਾਉਣਾ ਗੁਰੂ ਪਿੱਠ ਦੇਣ ਲੱਗਾ ਇੱਕ ਮਿੰਟ ਲਾਉਣੇ ਸੀ ਕੁੱਤਾ ਆਪਣੇ ਗਰੀਬ ਮਾਲਕ ਦਾ ਵੀ ਦਰ ਨਹੀਂ ਛੱਡਦਾ ਸਾਡਾ ਅਮੀਰ ਬਾਪ ਅਸੀਂ ਦਰ ਛੱਡ ਜਾਂਦੇ ਦਰ ਛੱਡ ਜਾਂਦੇ ਨਿੱਜੀ ਗਰਜਾਂ ਦੀ ਖਾਤਰ ਨਿੱਜੀ ਹਉਮੈ ਦੀ ਖਾਤਰ ਅਸੀਂ ਪ੍ਰਾਸ਼ਚਿਤ ਸਵਾਲ ਬਣਾਇਆ ਹੋਇਆ ਹੈ ਇੱਥੇ ਨਾ ਪ੍ਰਤੀਕ ਦਿੱਤਾ ਕੁੱਤੇ ਦਾ ਉਹ ਲਾਲਚ ਦਾ ਇੱਕ ਸਵਾਲ ਲਾਲਚ ਮੇਰੇ ਅੰਦਰ ਲਾਲਚੀ ਕੁੱਤਾ ਭੌਂਕ ਰਿਹਾ ਹਰ ਵੇਲੇ ਦੋ ਸਵਾਨੀ ਨਾਲ ਦੋ ਕੁੱਤੀਆਂ ਨੇ ਕੁੱਤੀਆਂ ਕਿਹੜੀਆਂ ਨੇ ਆਸਾ ਔਰ ਕ੍ਰਿਸ਼ਨਾ ਚਲੋ ਕੋਈ ਗੱਲ ਨਹੀਂ ਜੇ ਬੈਠੀਆਂ ਬੈਠਣਾ ਸਭ ਕਹਿੰਦੇ ਨੇ ਹਰ ਵੇਲੇ ਭੜ ਕੇ ਭੜਕ ਦਾ ਮੀਨਿੰਗ ਇਹ ਨਹੀਂ ਗੁਰ ਸਤਗੁਰੂ ਕਾ ਜੋ ਸੇਖਾ ਖਾਏ ਸੋ ਭੜ ਕੇ ਉਠ ਹਰ ਇਹਦਾ ਮੀਨਿੰਗ ਹੈ ਸੋਹਰੇ ਬੰਦਾ ਅੱਜ ਸਮਝੇ ਭੜ ਕੇ ਆਪਾਂ ਨਾਮ ਤੇ ਆਵਾਂਗੇ ਇਹਦਾ ਭਾਵ ਅਰਥ ਲਾਂਗੇ ਭੜ ਕੇ ਦਾ ਮੀਨਿੰਗ ਹੈ ਹਰ ਵੇਲੇ ਹਰ ਸਮੇਂ ਹਰ ਵੇਲੇ ਉਦਮ ਦੇ ਵਿੱਚ ਰਹਿ ਜਿਹਦਾ ਸਵੇਰੇ ਉੱਠਦਾ ਆ ਇਸ ਤਰ੍ਹਾਂ ਹੀ ਹਰ ਵੇਲੇ ਉਦਮ ਦੇ ਵਿੱਚ ਰਹਿ ਗਰਬਾਨ ਦੇ ਕਨਸੈਪਟ ਬੜੇ ਪਿਆਰੇ ਆ ਪਰ ਇੱਕ ਇੱਕ ਸ਼ਬਦ ਹੀ ਵਿਚਾਰ ਲਾ ਕੇ ਕਰਨ ਦਾ ਯਤਨ ਕਰੀਏ ਸਮਾਂ ਚਾਹੀਦਾ ਹੈ ਵਿਗਿਆਨਕ ਢੰਗ ਦੇ ਨਾਲ ਅਸੀਂ ਵਿਚਾਰ ਕਰਨ ਦਾ ਯਤਨ ਕਰੀਏ ਇਹ ਗਰਬਾਣੀ ਸਾਨੂੰ ਬੜਾ ਪਿਆਰਾ ਜੀਵਨ ਦੇ ਰਹੀ ਹੈ हाँ भाई गड्डी number nine five six six two two seven six one seven Dubai का नंबर जी दूसरा है nine four six six two Guru Nanak पातशाह एक सवान दो सवानी नार भौंके सदा ब्याल हर वे भौंकते ने कूड़ शुरा मुठा मुरदार कूड़ शुरा ਮੇਰੇ ਕੋਲੇ ਸ਼ੁਰਾ ਕਿਹੜਾ ਝੂਠ ਬੋਲਣ ਦਾ ਕੂੜ ਸ਼ੁਰਾ ਮੇਰੇ ਕੋਲੇ ਸ਼ੁਰਾ ਕਿਹੜਾ ਝੂਠ ਬੋਲਣ ਦਾ ਜ਼ਰਾ ਤੁਸੀਂ ਖਿਆਲ ਕਰਿਆ ਦੇ ਪੁਰਾਣੇ ਜ਼ਮਾਨੇ ਅੰਦਰ ਸਿੱਖ ਦੀ ਕਈ ਹੋਈ ਗੱਲ ਉੱਤੇ ਜਦ ਯਕੀਨ ਕਰਦਾ ਸੀ ਸਿੱਖ ਨੇ ਗੱਲ ਕਹੀ ਹੈ ਸਾਡਾ ਯਕੀਨ ਸੀ ਸਾਡਾ ਕਰੈਕਟਰ ਸੀ ਅੱਜ ਨਿਗੇ ਨਿਗਿਆਂ ਲਾਭਾਂ ਦੀ ਖਾਤਰ ਬੰਦਾ ਝੂਠ ਦੇ ਤਲ ਦੇ ਉੱਤੇ ਉਤਰਿਆ ਹੋਇਆ ਹੈ ਕੂੜ ਸ਼ੁਰਾ ਛੁਰੇ ਦਾ ਕੀ ਮੀਨਿੰਗ ਅਗਲੇ ਨੂੰ ਮਾਰਨਾ ਝੂਠ ਬੋਲ ਕੇ ਅਗਲੇ ਦਾ ਅਸੀਂ ਨੁਕਸਾਨ ਕਰ ਰਹੇ ਹਾਂ ਮੁੱਠਾ ਮਰਦਾਰ ਠੱਗੀਆਂ ਮਾਰਨ ਵਿੱਚ ਮੈਨੂੰ ਮਹਾਰਤ ਹਾਸਲ ਹੈ ਇਸ ਲਈ ਧਾਨਕ ਰੂਪ ਰਹਾ ਕਰਤਾਰ ਧਾਨਕ ਸ਼ਿਕਾਰੀਆਂ ਵਾਲਾ ਸਾਂਸੀਆਂ ਵਾਲਾ ਮੇਰਾ ਪਹਿਰਾਵਾ ਹੈ ਧਾਨਕ ਰੂਪ ਰਹਾ ਕਰਤਾਰ ਕਿਉਂ ਲੋਕ ਕਿਉਂ ਬੋਲਦਾ ਹੈ आशा क्यों बोल दिए कृष्णा क्यों बोल दिए उनका शिवा क्यों हुआ क्योंकि पात्र की पंद न करने की कार गुरु साहब की मैं नसीहत मनी कोई नहीं अगला कॉन्सेप्ट पार घर जो ही नीच स्नात ऐस तो अर्थ करिए रूह कंब जाती है एक बार बड़ा मुश्किल है पार ਘਰ ਜੋਹੀ ਨੀਤ ਸਨਾਤ ਅਸੀਂ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਗਏ ਕੋਈ ਵੀ ਗਿਆ ਜਿੱਥੇ ਪ੍ਰਸ਼ਾਦਾ ਛਕਿਆ ਉੱਥੇ ਬੰਦੇ ਦੀ ਨਿਗਾਹ ਵਿੱਚ ਮਲੀਨਤਾ ਆ ਗਈ ਬੜਾ ਬਰੀਕ ਸਵਾਲ ਬੰਦੇ ਦੀ ਨਿਗਾਹ ਵਿੱਚ ਮਲੀਨਤਾ ਪਰ ਕਰ ਕਿਸੇ ਘਰ ਗਏ ਜੋ ਹੀ ਨਿਗਾਹ ਨਹਿਲ ਆ ਗਈ ਮਲੀਨ ਪੈ ਆ ਗਈ ਗੁਰੂ ਨਾਨਕ ਪਾਤਸ਼ਾਹ ਨੇ ਕੋਲ ਬਿਠਾ ਕੇ ਮਨੁੱਖ ਨੂੰ ਕਿਹਾ ਗੱਲ ਸੁਣ ਲਾ ਤੂੰ ਫਿਰ ਅਸਲੇ ਦਾ ਨਹੀਂ ਹੈ ਤੂੰ ਪਾਪ ਦਾ ਨਹੀਂ ਹੈ ਫਿਰ ਨੀਵੇਂ ਅਸਲੇ ਦਾ ਪਾਰ ਕਰ ਕੇ ਉਹੀ ਨੀਚ ਸਨਾਤ ਨੀਵੇਂ ਅਸਲੇ ਦਾ ਆ ਜੇ ਕਿਸੇ ਦੇ ਘਰ ਗਿਆ ਹੋਇਆ ਤੇਰੇ ਸੁਭਾਅ ਵਿੱਚ ਮਲੀਨਤਾ ਆ ਗਈ ਸੁਭਾਅ ਵਿੱਚ ਗੱਲ ਛੱਡ ਦੇ ਤੇ ਨਿਗਾਹ ਦੇ ਵਿੱਚ ਹੀ ਮਲੀਨਤਾ ਆ ਗਈ ਹੈ ਜ਼ਰਾ ਦੇਖਿਆ ਸਾਡਾ ਹੁਣ ਕੈਕਟਰ ਕਿੱਥੇ ਹੈ ਮਲੀਪ ਆਇਆ ਵੀ ਮੈਂ ਕੱਲ ਵੀ ਬੇਨਤੀ ਕਰ ਰਿਹਾ ਸਾਂ ਹਰ ਪੇਪਰ ਜਿਹੜਾ ਹੈਗਾ ਆ ਉਹ ਬਹੁਤ ਸਾਰੇ ਅਜਿਹੀਆਂ ਘਟਨਾਵਾਂ ਨਾਲ ਭਰੇ ਹੋਏ ਨੇ ਪਰ ਘਰ ਜੋ ਹੀ ਨੀਤ ਸਨਾਤ ਫਿਰ ਮੁਖ ਨਿੰਦਾ ਆਖਾਂ ਦੇਣ ਰਾਤ ਮੁਖ ਨਿੰਦਾ ਨਿੰਦਿਆ ਕੀ ਮੁਖ ਨਿੰਦਾ ਉਸ ਤੋਂ ਕੀ ਖੁੱਲ ਨੂੰ ਕੰਡਾ ਕਹਿਣਾ ਫੁੱਲ ਨੂੰ ਕੰਡਾ ਕਹਿਣਾ ਦਿੰਦੇ ਕੰਡੇ ਨੂੰ ਫੁੱਲ ਕਹਿਣਾ ਉਸ ਤਰ੍ਹਾਂ ਹਾਂ ਜੇ ਬੰਦਾ ਅਸਲੀਅਤ ਗੱਲ ਨਹੀਂ ਕਰ ਰਿਹਾ ਪੜਦਾ ਪਰਦਾ ਪਾ ਰਿਹਾ ਹੈ ਉਹਦਾ ਪੱਖ ਵੀ ਵਧੀਆ ਨਹੀਂ ਹੈ ਫੁੱਲ ਨੂੰ ਫੁੱਲ ਕਹਿਣਾ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਅਸਲੀਅਤ ਜ਼ਾਹਰ ਕਰ ਦੇਣੀ ਇਹ ਨਿੰਦਿਆ ਨਹੀਂ ਹੈ ਨਾ ਇੱਕ ਪੁਆਇੰਟ ਦੇ ਉੱਤੇ ਨਿੰਦਿਆ ਨੂੰ ਬੜੀ ਪਿਆਰੀ ਹੈ ਕਿਸੇ ਬੱਚੇ ਨੇ ਧੀ ਦਾ ਸਾਕ ਕਰਨਾ ਹੈ ਪੁੱਛਦਾ ਬੱਚੇ ਬਾਰੇ ਬੱਚਾ ਸ਼ਰਾਬੀ ਹੈ ਜਵਾਰੀ ਹੈ ਹਰੇਕ ਪ੍ਰਕਾਰ ਦੀ ਉਹਨੂੰ ਅਲਾਮਤ ਲੱਗੀ ਹੋਈ ਹੈ ਜੇ ਉਹ ਸਹੀ ਦੱਸ ਰਿਹਾ ਇਹ ਨਿੰਦਿਆ ਨਹੀਂ ਹੈ ਬੱਚਾ ਗੁਰਸਿੱਖ ਹੈ ਉਹਦੀ ਸਹੀ ਰਿਪੋਰਟ ਨਹੀਂ ਦੇ ਰਿਹਾ ਇਹ ਨਿੰਦਿਆ ਪਰ ਅਸੀਂ ਆਪਣੇ ਨਿੱਜੀ ਲਾਭ ਦੀ ਖਾਤਰ ਅਗਲੇ ਦਾ ਨੁਕਸਾਨ ਕਰਨ ਵਾਸਤੇ ਨਿੰਦਿਆ ਕਰ ਰਹੇ ਹਾਂ ਜੋ ਬਹੁਤ ਹਾਨੀਕਾਰਕ ਹੈ ਸਿਹਤਮੰਦ ਜਿਹੜੀ ਵਿਚਾਰ ਹੈ ਆਲੋਚਨਾ ਕ੍ਰਿਟਿਸਿਜ਼ਮ ਹੈ ਹੋਣਾ ਚਾਹੀਦਾ ਸਿਹਤਮੰਦ ਗੁਣ ਛੱਡ ਕੇ ਔਗਣ ਜਿਹੜਾ ਦੱਸ ਦਵੇ ਵਧੀਆ ਮਿੱਤਰ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਪੱਤ ਕੀ ਪੰਦ ਨਾ ਕਰਨੀ ਕੀ ਕਾਰ ਮੈਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਦੇ ਮਨ ਕਰਕੇ ਮੰਨਿਆ ਨਹੀਂ ਹੈ ਇਸ ਲਈ ਮੇਰਾ ਕਰਮ ਠੀਕ ਨਹੀਂ ਹੈ ਸੁਭਾਅ ਠੀਕ ਨਹੀਂ ਹੈ ਗਰਾਵਟ ਹੈ ਸੁਭਾਅ ਵਿੱਚ ਕੀ ਹੈ ਪਾਰ ਘਰ ਪ੍ਰਾਇ ਕਰ ਗਿਆ ਜੋਹੀ ਨਿਗਾ ਨੀਚ ਸਨਾਤ ਨੀਰ ਅਸਲੇ ਦਾ ਮੁਖ ਨਿੰਦਾ ਨੇ ਰਾਤ ਆਪਣੇ ਮੁਖਾਰ ਬਿੰਦ ਨਾਲ ਨਿੰਦਿਆ ਕਰ ਰਹੇ ਦਿਨੇ ਰਾਤ ਦਾ ਮੀਨਿੰਗ ਇਹ ਨਹੀਂ ਵੀ ਰਾਤ ਨੂੰ ਬੰਦਾ ਸੌ ਜਾਂਦਾ ਹੈ ਰਾਤ ਕਿੱਥੇ ਕਰੇਗਾ ਭਾਵਤ ਲਾਂਗੇ ਭਾਵਤ ਕੀ ਹੈ ਹਰ ਵੇਲੇ ਹਰ ਸਮੇਂ ਜਦੋਂ ਕਿਹਾ ਇਹਨਾਂ ਨੇ ਗੁਣ ਗਾਵਾਂ ਦਿਨ ਰਾਤ ਇਹਦਾ ਅਰਥ ਇਹ ਨਹੀਂ ਹੈ ਕਿ ਬੰਦਾ ਗਾਲ ਵਿੱਚ ਢੋਲਕੀ ਪਾ ਲਵੇ ਤੇ ਜਾਂ ਖੜਤਾਲਾਂ ਫੜ ਕੇ ਗਾਉਂਦਾ ਰਵੇ ਹੁਣ ਰਾਤ ਬੰਦਾ ਕਿੱਥੇ ਗਾਵੇਗਾ 8 ਘੰਟੇ ਤੁਸੀਂ ਕੰਮ ਵੀ ਕਰਨਾ ਹੈ ਕਈਆਂ ਨੂੰ ਓਵਰ ਟਾਈਮ ਵੀ ਲਾਉਣਾ ਕਿਹੜਾ ਗੁਣ ਗਾਉਂਦਾ ਗੁਣ ਗਾਵਾਂ ਜੋ ਗੁਰੂ ਸਾਹਿਬ ਦਾ ਉਪਦੇਸ਼ ਹੈ ਉਸ ਨੂੰ ਹਰ ਵੇਲੇ ਆਪਣੇ ਮਨ ਦੇ ਵਿੱਚ ਟਿਕਾ ਕੇ ਰੱਖ ਹਰ ਵੇਲੇ ਕਿ ਗੁਰੂ ਸਾਹਿਬ ਜੀ ਅੱਗੇ ਫਰਮਾ ਰਹੇ ਨੇ ਕਾਮ ਕਰੋਧ ਤਨ ਵਸੈ ਚੰਡਾਲ ਕਾਮ ਕ੍ਰੋਧ ਬੰਦੇ ਦੀ ਜਦੋਂ ਕਾਮਨਾ ਨਹੀਂ ਪੂਰੀ ਹੁੰਦੀ ਉਦੋਂ ਕ੍ਰੋਧ ਜਨਮ ਲੈਂਦਾ ਕ੍ਰੋਧ ਜਦੋਂ ਬੰਦੇ ਦੀ ਕਾਮਨਾ ਨਹੀਂ ਪੂਰੀ ਹੁੰਦੀ ਉਦੋਂ ਕ੍ਰੋਧ ਜਨਮ ਲੈਂਦਾ ਜਵਾਨੀ ਵਿੱਚ ਕੋਈ ਜ਼ਿਆਦਾ ਹੀ ਹੁੰਦਾ ਕਾਮ ਦਾ ਤੇ ਕ੍ਰੋਧ ਦਾ ਨੇੜ ਦਾ ਸੰਬੰਧ ਹੈ ਕ੍ਰੋਧ ਦੀ ਉਮਰ ਵੀ ਕੋਈ ਲੰਬੀ ਨਹੀਂ ਹੈ ਕ੍ਰੋਧ ਆ ਜਾਏ ਪਾਣੀ ਪੀ ਲਓ ਡਾਊਨ ਹੋ ਜਾਂਦਾ ਬੰਦਾ ਕੂਲ ਹੋ ਜਾਂਦਾ ਕ੍ਰੋਧ ਆ ਜਾਏ 10 ਗਿਣ ਲਓ ਕ੍ਰੋਧ ਦੀ ਰੂਪਰੇਖਾ ਬਦਲ ਜਾਂਦੀ ਹੈ ਗੁਰਬਾਣੀ ਸਾਨੂੰ ਕ੍ਰੋਧ ਤੋਂ ਦੂਰ ਕਰ ਰਹੀ ਹੈ ਤੇ ਮੁਆਫ ਕਰਿਆ ਜੀ ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ ਜਿੰਨਾ ਕ੍ਰੋਧ ਸਾਡੇ ਵਿੱਚ ਹੈ ਸ਼ਾਇਦ ਕਿਸੇ ਹੋਰ ਵਿੱਚ ਹੋਵੇ ਜੇ ਮੇਰੇ ਮੁਤਾਬਕ ਖਿਆਲ ਨਹੀਂ ਹੈ ਮੈਂ ਕ੍ਰੋਧੀ ਹਾਂ ਮਿੰਟ ਲਾਉਂਗਾ ਮੇਰੇ ਮੁਤਾਬਕ ਖਿਆਲ ਜੋ ਮੈਂ ਸੁਣਨਾ ਚਾਹੁੰਦਾ ਉਹ ਹੋਣਾ ਚਾਹੀਦਾ ਇਹ ਤਾਂ ਜਦੋਂ ਬੰਦਾ ਅਕਲ ਨੂੰ ਤਾਲਾ ਮਾਰ ਲਵੇ ਤਰੱਕੀ ਕਦੇ ਨਹੀਂ ਕਰ ਸਕਦਾ ਨਿਊਟਨ ਨੇ ਤਿੰਨ ਲਾ ਦੁਨੀਆ ਦਿੱਤਿਆ ਸਾਇੰਟਿਸਟਾਂ ਨੇ ਸਪੇਸ ਸਰਦਾਰੀ ਕਾਇਮ ਕਰ ਲਈ ਪਰ ਅਸੀਂ ਜੋ ਕਰ ਬਾਬਾ ਜੀ ਕਹਤੇ ਤੇ ਯਕੀਨ ਕਰਕੇ ਬੈਠੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਤਾਲੀਮ ਪਵਿੱਤਰ ਸਿੱਖਿਆ ਉਪਦੇਸ਼ ਨੂੰ ਅਸੀਂ ਸਮਝਿਆ ਨਹੀਂ ਹੈ ਇਹ ਜ਼ਮੀਨ ਦੇ ਤਲ ਦੇ ਉੱਤੇ ਸਾਡੇ ਵਾਸਤੇ ਆ ਮਨੁੱਖਾਂ ਦੇ ਵਾਸਤੇ ਹੈ